ਖੱਖਾ ਖੋਜ ਪਰੇ ਜੋ ਕੋਈ ਜੋ ਖੋਜੇ ਸੋ ਬਹਰ ਨ ਹੋਈ ਖੋਜ ਬੂਝ ਜੋ ਕਰੇ ਵਿਚਾਰਾ ਸੋ ਭਵ ਤਰਤ ਨ ਲਾਵੇ ਬਾਰਾ ਗਵਰਾ ਖੋਜ ਪਰੇ ਜੋ ਕੋਈ ਦੁਬਾਰਾ ਸ਼ੁਰੂ ਕਰ ਲਈ ਗੱਲ ਸੀ ਤੋਂ ਪਹਿਲਾਂ ਮੁਕਾਤੀ ਨਾ ਗੱਲ ਸਿਰੇ ਲਾ ਕੇ ਦੁਬਾਰਾ ਫਿਰ ਸ਼ੁਰੂ ਕੀਤੀ ਜੇ ਕੋਈ ਜਿਹੜਾ ਕੁਝ ਖੋਜਿਆ ਕਬੀਰ ਨੇ ਹਮਰੇ ਖੋਜ ਪਰਮਤ ਕੋਈ ਕਿਹਾ ਨਾ ਪਹਿਲੋ ਜਿਹੜਾ ਕਹਿੰਦੇ ਮੈਂ ਰਾਹ ਖੋਜੇ ਜੇ ਕੋਈ ਇਸ ਰਸਤੇ ਪੈ ਜਵੇ ਜਿਹੜਾ ਮੈਂ ਰਸਤਾ ਖੋਜ ਲਿਆ ਕਬੀਰ ਨੇ ਖੋਜ ਕੇ ਰਸਤਾ ਦੱਸਿਆ ਨਾ ਕਬੀਰ ਦੀ ਸੰਸਾਰ ਕੋ ਇਹ ਗੁਰਮਤ ਦਾ ਮਾਰਗ ਜਿਹੜਾ ਕਬੀਰ ਨੇ ਲੱਭ ਲਿਆ ਤੇ ਕਹ ਲੋ ਖੋਲ ਖੋਜ ਲਿਆ ਲੱਭ ਲਿਆ ਜੇ ਕੋਈ ਇਸ ਰਸਤੇ ਪੈ ਜਵੇ ਖੱਖਾ ਖੋਜ ਪਰੇ ਜੇ ਕੋਈ ਕੋਈ ਜੇ ਕੋਈ ਇਸ ਖੋਜ ਦੇ ਰਸਤੇ ਪੈ ਜਵੇ ਜੋ ਖੋਜੇ ਸੋ ਬਹਰ ਨਾ ਹੋਈ ਜਿਹੜਾ ਇਸ ਰਸਤੇ ਤੇ ਆਇਆ ਖੋਜ ਲਵੇ ਨਾ ਆਪਣੇ ਆਪ ਨੂੰ ਰਸਤੇ ਪੈਣ ਹੋਰ ਗੱਲ ਹੈ ਪਹੁੰਚਣਾ ਹੋਰ ਗੱਲ ਰਾਹ ਦੇ ਵਿੱਚ ਨਾ ਕਿਤੇ ਬਹਿ ਜਵੇ ਚੱਲੇ ਤੇ ਹਰ ਮਿਲਣ ਕੋ ਵਿੱਚ ਅਟਕੇ ਚੀਤ ਜਿਹੜਾ ਤੁਰ ਪਹੁੰਚ ਜਵੇ ਖੋਜ ਲਵੇ ਉਹਦਾ ਦੁਆਰਾ ਜਨਮ ਨਹੀਂ ਹੁੰਦਾ ਫਿਰ ਦੁਆਰਾ ਜਨਮ ਨਹੀਂ ਹੁੰਦਾ ਸੋ ਬਾਹਰ ਨਾ ਹੋਈ ਦੁਬਾਰਾ ਜਨਮ ਨਹੀਂ ਹੁੰਦਾ ਹੋ ਸਕਦਾ ਇਹ ਗੱਲ ਕਹਿ ਕੇ ਗਲਤ ਹੋ ਰਿਹਾ ਗੁਰਬਾਣੀ ਦਾ ਜਿਹੜਾ ਰਸਤਾ ਹੈ ਜੇ ਕੋਈ ਇਸ ਰਸਤੇ ਨੂੰ ਸਮਝ ਲਵੇ ਸਮਝ ਕੇ ਖੋਜਣ ਦਾ ਸਮਝਣਾ ਸਮਝ ਕੇ ਉੱਥੇ ਤੱਕ ਪਹੁੰਚ ਜਵੇ ਜਿੱਥੇ ਤੱਕ ਗੱਲ ਕੀਤੀ ਹੋਈ ਹੈ ਉਹਦਾ ਦੁਬਾਰਾ ਜਨਮ ਨਹੀਂ ਹੋ ਸਕਦਾ ਸਾਰੇ ਧਰਮਾਂ ਦਾ ਟੀਚਾ ਦੁਬਾਰਾ ਜਨਮ ਨਾ ਹੋਣ ਹੀ ਹੈ 84 ਕੱਟੀ ਜਾਣ ਦਾ ਟੀਚਾ ਉਹਦੀ 84 ਕੱਟੀ ਜਾਂਦੀ ਹੈ ਕੱਟੀ ਜਾਊਗੀ ਇਹ ਗਰੰਟੀ ਕੀਤੀ ਹੈ ਗੱਲ ਤਾਂ ਸਿੱਖੀ ਦੀ ਇਹ ਹੈ ਸਿੱਖ ਦਾ ਟੀਚਾ ਇਹ ਹੈ ਟਾਰਗੇਟ ਇਹ ਹੈ ਦੁਬਾਰਾ ਜਨਮ ਨਾ ਹੋਵੇ ਕੀ ਕਿਸੇ ਦਾ ਟੀਚਾ ਹੈ ਸਿੱਖ ਦਾ ਜੇ ਟੀਚਾ ਇਹ ਹੈ ਜੀ ਉਹ ਸਿੱਖ ਹੈ ਜੀ ਭਲੇਖੇ ਚ ਨਾ ਰਹੇ ਕੋਈ ਘੱਟ ਤੋਂ ਘੱਟ ਬੰਦੋ ਵੱਧ ਇਹੀ ਟੀਚਾ ਸਿੱਖ ਦਾ ਘੱਟ ਤੋਂ ਘੱਟ ਵੀ ਇਹੀ ਹੈ ਵੱਧ ਤੋਂ ਵੱਧ ਵੀ ਇੱਕੋ ਜਿਹਾ ਬਸ ਇਹੀ ਟੀਚਾ ਇੱਕ ਨਾ ਇਹ ਘੱਟ ਹੈ ਨਾ ਇਹ ਤੋਂ ਵੱਧ ਹੋ ਸਕਦਾ ਇਹ ਤੋਂ ਘੱਟ ਕੋਈ ਫਾਇਦਾ ਨਹੀਂ ਫਿਰ ਪਤਾ ਨਹੀਂ ਅਗਲੇ ਜਨਮ ਵਿੱਚ ਕੀ ਹੋਣਾ ਸਖਤ ਬਿਲਡਿੰਗ ਹੈ ਨਹੀਂ ਬਿਲਡਿੰਗ ਕਿਹੜੇ ਰਾਹ ਪੈ ਜਾਣਾ ਹੈ ਜਿਹੜਾ ਖੋਜ ਰਸਤਾ ਫੜਿਆ ਹੋਇਆ ਹੈ ਹੁਣੋਂ ਸਰੇ ਪਹੁੰਚਿਆ ਅਗਲੀ ਵਾਰ ਦਾ ਕੀ ਪਤਾ ਵੀ ਦੁਬਾਰਾ ਮਨੁੱਖਾ ਜਨਮ ਤਾਂ ਨਹੀਂ ਮਿਲਦਾ ਹੈਗਾ ਕੋਈ ਵੀ ਨਹੀਂ ਮਿਲਦਾ ਜਨਮ ਮਨੁੱਖ ਦਾ ਮਤਲਬ ਨਹੀਂ ਜਨਮ ਹੀ ਨਹੀਂ ਹੁੰਦਾ ਦੁਬਾਰਾ ਮਨੁੱਖਾ ਜਨਮ ਹੋਊ ਫਿਰ ਤਾਂ ਉਹੀ ਚਰਾ ਫਿਰ ਤਾਂ ਫੇਰ ਆ ਗਿਆ ਸੀ 84 ਮਨੁੱਖਾ ਜਨਮ 84 ਤੇ ਬਾਹਰ ਨਹੀਂ ਹੈ 84 ਦੀ ਆਖਰੀ ਬੋੜੀ ਤਾਂ ਹੈ ਪਰ ਬਾਹਰ ਤਾਂ ਹੈ ਵੀ 84 ਤੇ ਮਨੁੱਖ ਨੇ ਰਲ ਕੇ ਜਾਂਦੇ ਮਨੁੱਖਾ ਜਨਮ ਦੇ ਵਿੱਚੋਂ ਦਰਕੇ ਜਾ ਨਹੀਂ ਸਕਦਾ ਦਰਕੇ ਸਦਾ ਜਾ ਸਕਦਾ ਖੋਜ ਬੂਝ ਜੋ ਕਰੇ ਵਿਚਾਰਾ ਤੋ ਭਵਜਲ ਤਰਤਨ ਲਾਵੇ ਬਾਰਾ ਖੋਜ ਕੇ ਕੁਝ ਬੁਝੜ ਗੁਰਬਾਣੀ ਬੁਝਾਰਤ ਹੈ ਬੁਝਣ ਵਾਲੀ ਗੱਲ ਹੈ ਪੜਨ ਵਾਲੀ ਨਹੀਂ ਹੈ ਖੋਜ ਵਾਲੀ ਚੀਜ਼ ਪੜਨ ਵਾਲੀ ਨਹੀਂ ਹੁੰਦੀ ਗੁਰਬਾਣੀ ਚ ਪੜਨ ਦਾ ਮਤਲਬ ਵੀ ਖੋਜ ਵਾਲੀ ਹੈ ਜਿਹੜਾ ਪੜਨ ਦਾ ਮਤਲਬ ਹੈ ਸੋ ਪੜਿਆ ਸੋ ਪੜਤ ਬੀਨੋ ਜਿਤ ਰਾਮ ਨਾਮ ਗੜ ਹਾਰ ਜਿਹਦੇ ਗੁਣਾ ਦਾ ਹਾਰ ਗੜ ਚ ਪਾ ਲਿਆ ਸਗਲ ਗੁਣਾ ਦਾ ਹਾਰ ਹੈ ਨਾ ਜਿਹੜਾ ਰਾਮ ਨਾਮ ਦਾ ਹਾਰ ਸਾਰੇ ਗੁਣਾ ਦਾ ਹਾਰ ਹੈ ਜਿਹਦੇ ਗੜ ਚ ਔਗਣ ਕੋਈ ਵੀ ਨਹੀਂ ਉਹ ਰਾਮ ਨਾਮ ਦਾ ਹਾਰ ਜਿਤ ਨਾਮ ਆਰਾਮ ਨਾਮ ਗੜ ਉਹ ਪੜਤ ਹੋਈ ਬਾਕੀ ਪੜਿਆ ਜਿਹੜਾ ਕੜਿਆ ਜੇਤਾ ਪੜਿਆ ਤੇਤਾ ਕੜਿਆ ਬਾਰ-ਬਾਰ ਅਵਾਲੀ ਗਏ ਬਾਰ-ਬਾਰ ਅਵਾਲੀ ਗਏ ਸਾਰਾ ਦੁੱਧ ਜਲ ਜੂਗਾ ਨਾਸ ਹੋ ਜੂਗਾ ਜਦੋਂ ਗਰਵੇ ਕਰੀ ਗਏ ਗਰਵੇ ਕਰੀ ਗਏ ਸਾਰਾ ਫੂਕ ਜੂਗਾ ਖੋਜ ਬੂਝੋ ਕਰਤ ਵਿਚਾਰਾ ਖੋਜ ਬੂਝ ਜੇ ਖੋਜ ਕੇ ਬੁੱਝ ਲਵੇ ਬੁੱਝਣ ਔਰ ਬੁੱਝਣ ਨੂੰ ਚਿਰ ਲੱਗਦਾ ਹੈ ਖੋਜਣ ਬੁੱਝਣ ਨੂੰ ਚਿਰ ਲੱਗੂਗਾ ਜੋ ਕਰਤ ਵਿਚਾਰਾ ਭਵਜਲ ਤਰਕ ਨੂੰ ਲੱਗੇ ਬਾਰਾ ਭਵਜਲ ਤਰਕ ਨੂੰ ਚਿਰ ਲੱਗਦਾ ਜ਼ਰੂਰੀ ਨਹੀਂ ਸਮਾਂ ਲੱਗਦਾ ਸਮਾਂ ਸਿਰ ਖੋਜਣ ਬੁਝਣ ਨੂੰ ਲੱਗਦਾ ਭਵਜਲ ਤਰਤ ਨੂੰ ਲੱਗਾ 12 ਫਿਰ ਵੀ ਲੱਗਦਾ ਉਹ ਤਾਂ ਪੈਰੇ ਆ ਜਿਹੜਾ ਇੱਕ ਮਾਇਆ ਦੇ ਵਿੱਚ ਚੱਕ ਕੇ ਦੂਏ ਪਾਸੇ ਰੱਖ ਲੈਣਾ ਫੈਸਲਾ ਕਰਨ ਨੂੰ ਚਿਰ ਲੱਗਣਾ ਪੈਰ ਚੱਕਣ ਨੂੰ ਇੱਕ ਪੈਰ ਮਾਇਆ ਚ ਇੱਕ ਪੈਰ ਮਾਇਆ ਤੋਂ ਬਾਹਰ ਹੈ ਹੁਣ ਵੀ ਗਣਪਤ ਦਾ ਅਸਲ ਸੋਇਆ ਸੁਪਨੇ ਤੇ ਅਪਗਾਰੀ ਇੱਕ ਪੈ ਬੈਠਾ ਤਾਂ ਤਖਤ ਤੇ ਹੀ ਹੈ ਅਸਲ ਸਰੀਰ ਤਖਤ ਤੇ ਬੈਠਾ ਹੈ ਸੁਪਨੇ ਵਾਲਾ ਸਰੀਰ ਬਾਹਰ ਆ ਸਰੀਰ ਸੁਪਨੇ ਵਾਲਾ ਹੈ ਅਸਲੀ ਨਹੀਂ ਹੈ ਪਰ ਇਹ ਤੋਂ ਸੁਪਨੇ ਵਾਲਾ ਬੰਦੇ ਕੌਣ ਕੌਣ ਬੰਦੇ ਨੂੰ ਸੁਪਨੇ ਵਾਲਾ ਔਰ ਸੁਪਨੇ ਦੇ ਵਿੱਚ ਵੀ ਇਹੀ ਸਰੀਰ ਹੁੰਦਾ ਸਾਡੇ ਕੋਲ ਜਿਹੜਾ ਸੁਪਨਾ ਰਹਿਣ ਕਾ ਹੁੰਦਾ ਇਹੀ ਸਰੀਰ ਹੁੰਦਾ ਅਸਲ ਦੇ ਵਿੱਚ ਸਾਡਾ ਇਹ ਜੋ ਸਰੀਰ ਹੈ ਜੀ ਇਹ ਸਰੀਰ ਨਹੀਂ ਹੈ ਸਾਡਾ ਕਿਉਂਕਿ ਇਹ ਸਰੀਰ ਨੂੰ ਅਸੀਂ ਆਪਣਾ ਸਰੀਰ ਸਮਝਦੇ ਅਸ ਕਰਕੇ ਸੁਪਨੇ ਚ ਇਹ ਜੇ ਸਰੀਰ ਦੇ ਸੁਪਨੇ ਹੁੰਦਾ ਇਹ ਨਹੀਂ ਹੈਗਾ ਸਰੀਰ ਇਹ ਜਾਂ ਸਰੀਰ ਹੈ ਆਪਣਾ ਸਰੀਰ ਦਾ ਬੁੱਧ ਹੋਰ ਗਿਆਨ ਹੈ ਜੇ ਇਹ ਜਾਂ ਉਹਦੀ ਫੋਟੋ ਨਾ ਬਣ ਜਵੇ ਰੂਪ ਰੰਗ ਰੇਖ ਨਾ ਬਣ ਜਵੇ ਇਹ ਖਿੱਚੀ ਨਾ ਜਾਵੇ ਇਹ ਵੀ ਗੱਲ ਕਰਨ ਵਾਲੀ ਸੀ ਸ਼ਾਇਦ ਕਦੇ ਹੋਈ ਹੋਈ ਨਹੀਂ ਇਹ ਸਰੀਰ ਨਹੀਂ ਹੈ ਜਿਹੜਾ ਸੁਪਨੇ ਦੇ ਸਾਨੂੰ ਇਹ ਤਾਂ ਸਾਨੂੰ ਭਰਮ ਹੈ ਵੀ ਸਾਡਾ ਸਰੀਰ ਉਹ ਭਰਮ ਹੈ ਸਾਡਾ ਸਰੀਰ ਬਣ ਕੇ ਖੜਾ ਹੋ ਜਾਂਦਾ ਸੁਪਨੇ ਜਿਹੜਾ ਸਾਡਾ ਅਸਲੀ ਸਰੀਰ ਹੈ ਨਾ ਉਹ ਰੂਪ ਨਾ ਰੰਗ ਨਾ ਰੇਖ ਕੁਛ ਤ੍ਰੈ ਤੇ ਪ੍ਰਭ ਤੇ ਪ੍ਰਭ ਦੇ ਵਿੱਚ ਸਮਾ ਜਾਣਾ ਸੀ ਤਾਂ ਪ੍ਰਭ ਤੇ ਗੁਣ ਤੇ ਫਿਰਨਾ ਇਹਨੇ ਤਾਂ ਉਹ ਸਮਾ ਜਾਣਾ ਉਹਦਾ ਹੀ ਸਰੀਰ ਰਹਿ ਜਾਣਾ ਇਹ ਨਹੀਂ ਰਹਿਣਾ ਪ੍ਰਭਾਵਾ ਸਰੀਰ ਹੈ ਅਸਲ ਸਾਡਾ ਆ ਤਾਂ ਸੁਪਨੇ ਵਾਲਾ ਹੈ ਇਹਦੀ ਸਰੀਰ ਹੈਗਾ ਫਿਰ ਭਲੇਖਾ ਚ ਰਹੋ ਵੀ ਇਹ ਸਰੀਰ ਹੈ ਸੁਪਨੇ ਜਿਹੇ ਜਿਹੇ ਦੀਦਾ ਪਰ ਉਹ ਸਾਨੂੰ ਭਰਮ ਵਾਲਾ ਸਰੀਰ ਹੈ ਉਹ ਵੀ ਉਹ ਨਹੀਂ ਹੁੰਦਾ ਸਰੀਰ ਉਹ ਜਿਹਾ ਨਹੀਂ ਹੁੰਦਾ ਇਹ ਜਿਹੜੀ ਜੋਤ ਸਰੀਰ 'ਚ ਹੈ ਇਹਦਾ ਦਾ ਜਿੱਥੋਂ ਜਦੋਂ ਪੈਦਾ ਹੋਈ ਉੱਥੇ ਇਹਦੇ ਤਾਂ ਉੱਥੇ ਸਮਾਜ ਨਹੀਂ ਜਦੋਂ ਪੈਦਾ ਹੋਈ ਹੈ ਜਦ ਅੰਤਰਮੁਖੀ ਰਹਿਣਾ ਇਹਨੇ ਬਾਹਰ ਰਹਿਣਾ ਹੀ ਨਹੀਂ ਜੋਤ ਦੇ ਜਿਹੜੀ ਬਾਹਰ ਸਰੀਰ ਜਿਹੜਾ ਜਿਹੜੀ ਬਾਹਰ ਕਹੇ ਅਗਲੀ ਗੱਲ ਹੈ ਖੋਜ ਬੁੱਝੋ ਕਰਤ ਵਿਚਾਰਾ ਤੋ ਭਵਜਲ ਤਰਤਨ ਲੱਗਦਾ ਬਾਹਰ ਭਵਜਲ ਕੀ ਤਰਨਾ ਦਾ ਸੁਭਾਅ ਜਾਂ ਜਾ ਕੇ ਭਵਜਲ ਤਰ ਗਿਆ ਜਾਦੇ ਬਾਹਰੋਂ ਸਮਾ ਗਿਆ ਅੰਦਰ ਆਪਣੇ ਮੂਡ ਦੇ ਵਿੱਚ ਪਾਗਲ ਕੀ ਨਾ ਕਰਨਾ ਸੀ ਪਾਗਲ ਇਹੋ ਸਰੀਰ ਹੈ ਪਾਗਲ ਦਾ ਸਰੀਰ ਹੈ ਜਿਉਂਦੇ ਨੇ ਸਰੀਰ ਤੇ ਅਗਲੋ ਸੀ ਤਿਆਗਤਾ ਪਾਗਲ ਤਾਂ ਦਾ ਤਾਂ ਐਵੇਂ ਇੱਕ ਗੱਲ ਕਹੀ ਹੋਈ ਹੈ ਹੋਰ ਕਹਿਆ ਵੀ ਕੀ ਜਾਵੇ ਜਲ ਦੇ ਉੱਤੇ ਤਾਂ ਤਰੀ ਦਾ ਹੀ ਹੁੰਦਾ ਹੈ ਜਲ 'ਚ ਡੁੱਬ ਜਾਈਦਾ ਹੁੰਦਾ ਹੈ ਜਦ ਭਾਵ ਜਲ ਕਹਿਤਾ ਤਾਂ ਫਿਰ ਆ ਉਹ ਡੁੱਬਿਆ ਹੁੰਦਾ ਆ ਤਰਦਾ ਹੁੰਦਾ ਹੋਰ ਕਹਿੰਦੇ ਵੀ ਕੀ ਇਹ ਸਾਡੀ ਜਿਹੜੀ ਭਾਸ਼ਾ ਨਾ ਇਹ ਵੀ ਉਹ ਪ੍ਰੋਬਲਮ ਹੈ ਕੀ ਕਹੇ ਇੱਥੇ